ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਮਹਿਮਾ ਦਾ ਵਰਣਨ ਕਰਨਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਵਰਣਨ ਕਰਦੀ ਹੈ ਨਾ ਬਹੁਤਾ ਕੁਝ ਕਹਿ ਕਹਿ ਕੇ ਵੀ ਇੰਨਾ ਕਿ ਇੰਨਾ ਕੁ ਵੀ ਨਹੀਂ ਵਰਣਨ ਹੋ ਸਕਦਾ ਜੋ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਪਕਾਰ ਕੀਤੇ ਹਨ ਜੇ ਉਹਨਾਂ ਬਾਰੇ ਕੁਝ ਕੋਈ ਵਿਦਵਾਨ ਕੋਈ ਲਿਖਾਰੀ ਕੋਈ ਕਿਸੇ ਕੋ ਇੰਨੀ ਸਮਰੱਥਾ ਨਹੀਂ ਕਿ ਉਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਗੁਣਾਂ ਨੂੰ ਉਹ ਜੋ ਉਹਨਾਂ ਨੇ ਕਿਰਪਾ ਕੀਤੀਆਂ ਹਨ ਉਹਨਾਂ ਨੂੰ ਬਿਆਨ ਕਰ ਸਕੇ ਸੋ ਸਾਧ ਸੰਗਤ ਜੀ ਆਪ ਜੀ ਨੇ ਵੱਡੇ ਵੱਡੇ ਵਿਦਵਾਨਾਂ ਦੇ ਵਿਚਾਰ ਆਪ ਸਰਵਣ ਕਰਦੇ ਹੋ ਸਾਡੇ ਪਾਸ ਸਾਡੇ ਮਹਾਨ ਵਿਦਵਾਨ ਸ੍ਰੀਮਾਨ ਸੰਤ ਸੇਵਾ ਸਿੰਘ ਜੀ ਜਥੇਦਾਰ ਦਿੱਲੀ ਤੋਂ ਆਏ ਹੋਏ ਨੇ ਆਪ ਨੇ ਉਹਨਾਂ ਦੇ ਬੜੇ ਵਿਚਾਰ ਸਰਵਣ ਕੀਤੇ ਹਨ ਉਹਨਾਂ ਦੇ ਵਿਚਾਰ ਸਰਵਣ ਕਰਨ ਤੋਂ ਬਾਅਦ ਸਾਡੀ ਗੱਲਬਾਤ ਸੁਣ ਕੇ ਆਪ ਜੀ ਨੂੰ ਇਸ ਤਰ੍ਹਾਂ ਲੱਗਾ ਹੋਵੇਗਾ ਜਿਸ ਤਰ੍ਹਾਂ ਹਵਾਈ ਜਹਾਜ਼ ਤੋਂ ਲਾ ਕੇ ਸਾਈਕਲ ਤੇ ਬਹਾਲ ਦਈਏ ਸੋ ਸਾਧ ਸਿੰਘ ਜੀ ਖਿਮਾ ਮੰਗਦੇ ਹਾਂ ਖਿਮਾ ਮੰਗਦੇ ਹਾਂ ਇਸ ਗੱਲ ਦੀ ਕਿ ਆਪ ਜੀ ਦਾ ਸ਼ਾਇਦ ਬੇਸਵਾਦੀ ਕੀਤੀ ਹੋਏਗੀ ਤੇ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਸ ਕਰਨ ਦੀ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਸਤਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਲਵਾਉਣ ਦੀ ਇੱਛਾ ਸੀ ਉਹ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਪੂਰੀ ਕਰ ਦਿੱਤੀ ਹੈ ਤੇ ਪੂਰੀ ਕੀਤੀ ਹੈ ਇਸ ਭਾਵਨਾ ਦੇ ਨਾਲ ਅਰਜ ਕੀਤੀ ਗਈ ਸੀ ਕਿ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਔਗਣ ਦੇਖਣਗੇ ਸਾਡੀਆਂ ਖਾਮੀਆਂ ਦੇਖਣਗੇ ਤੇ ਖਾਮੀਆਂ ਦੇਖ ਕੇ ਸਾਡੇ ਤੇ ਤਰਸ ਕਰਨਗੇ ਤੇ ਗਾਂ ਵਾਸਤੇ ਸ਼ੁਭ ਮਤ ਬਖਸ਼ ਦੇਣਗੇ ਸੋ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਕੋਟ ਕੋਟਾਂ ਧੰਨਵਾਦ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਨੂੰ ਤਾਰਦੇ ਹੋਏ ਇੱਥੇ ਆ ਕੇ ਦਰਸ਼ਨ ਦਿੰਦੇ ਹਨ ਤੇ ਸਾਡੇ ਸੁੱਕਿਆਂ ਸੜਿਆਂ ਦਿਲਾਂ ਨੂੰ ਕਲਯੁਗ ਦੇ ਵਿੱਚ ਕਲਯੁਗ ਦੀ ਅਗਨੀ ਦੇ ਵਿੱਚ ਸੁੱਕੇ ਸੜੇ ਹੋਏ ਦਿਲਾਂ ਨੂੰ ਆ ਕੇ ਦੁਬਾਰਾ ਸਰਸਬਜ ਕਰਦੇ ਹਨ ਫੇਰ ਹਰਿਆਂ ਭਰਿਆਂ ਕਰ ਦਿੰਦੇ ਹਨ ਇਹ ਉਹਨਾਂ ਦੀ ਅਪਾਰ ਬਖਸ਼ਿਸ਼ ਹੈ ਸਾਡਾ ਸਾਧ ਸੰਗਤ ਜੀ ਸਮਾ ਸਮਾਪਤ ਹੈ ਤੇ ਦਾਸ ਇਹਨਾਂ ਸ਼ਬਦਾਂ ਦੇ ਨਾਲ ਖਿਮਾ ਮੰਗਦਾ ਹੈ ਭੁੱਲਾਂ ਚੁੱਕਾਂ ਦੀ ਮਾਫੀ ਕਰਨੀ ਹੁਣ ਸਾਡੇ ਵਿੱਚ ਮਹਾਨ ਵਿਦਵਾਨ ਕੀਰਤਨੀਏ ਰਾਗੀ ਆਏ ਹੋਏ ਹਨ ਉਹਨਾਂ ਦਾ ਨਜ਼ਾਰਾ ਆਪ ਮਾਣੋ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਨਜ਼ਾਰਾ ਮਾਣੋ ਇਹਨਾਂ ਸ਼ਬਦਾਂ ਦੇ ਨਾਲ ਖਿਮਾ ਮੰਗਦੇ ਹਾਂ ਸ੍ਰੀ ਸਤਿਗੁਰੂ ਜੀ ਤੋਂ ਬਖਸ਼ਿਸ਼ ਮੰਗਦੇ ਹਾਂ ਸਤਿ ਸ੍ਰੀ ਅਕਾਲ